ਪ੍ਰਭ ਬਖਸ਼ੰਦ ਦੀਨ ਦਿਆਲ ਭਗਤੀ ਬਖਸ਼ਣ ਸਦਾ ਕਿਰਪਾ ਪ੍ਰਭ ਬਖਸ਼ੰਦ ਪ੍ਰਭ ਬਖਸ਼ੰਦ ਹੈ ਤੂੰ ਦੀਨ ਦਿਆਲ ਹੈ ਦੀਨਾ ਤੇ ਜਿਹੜੇ ਤੇਰੇ ਦਾਸ ਹੋ ਜਾਂਦੇ ਨੇ ਮੰਗਦੇ ਨੇ ਮੁਕਤੇ ਨੇ ਤੇਰੇ ਦਰ ਤੇ ਉਹਨਾਂ ਤੂੰ ਖੈਰ ਪਾਉਣਾ ਬਖਸ਼ਿਸ਼ ਕਰਦਾ ਕੋਈ ਮੁਕਤਾ ਚਾਹੀਦਾ ਕੋਈ ਦਾਸ ਚਾਹੀਦਾ ਤੂੰ ਬਖਸ਼ੰਦ ਹੈ ਤੂੰ ਤੇਰੇ ਕੋਲ ਨਹੀਂ ਆਇਆ ਵੀ ਤੂੰ ਨਹੀਂ ਦਿੰਦਾ ਪਰ ਮੰਗਣ ਵਾਲੇ ਹੈ ਨਹੀਂ ਮੰਗਤੇ ਹੈ ਮੰਗਦਿਆਂ ਦੀ ਕਮੀ ਹੈ ਦੇਣ ਵਾਲੇ ਕੋਈ ਕਮੀ ਨਹੀਂ ਰੱਬ ਬਖਸ਼ੰਤ ਦੀ ਦਿਆਲ ਦੀ ਤੇ ਦਇਆ ਕਰਨ ਵਾਲਾ ਹੈ ਭਗਤੀ ਬਸ਼ਰ ਸਦਾ ਕਿਰਪਾ ਉਹਦੀ ਜਿਹੜੀ ਭਗਤੀ ਹੈ ਕੀ ਹੈ ਬਸ਼ਲ ਛੜ ਨਹੀਂ ਕਰ ਸਕਦਾ ਉਹਦੀ ਭਗਤੀ ਵਾਲੇ ਨੂੰ ਉਹਦੇ ਭਗਤ ਨਾਲ ਕੋਈ ਵੀ ਛੜ ਨਹੀਂ ਕਰ ਸਕਦਾ ਆ ਜਿੰਨੇ ਮੱਤਾਂ ਵਾਲੇ ਨੇ ਬੈਠੇ ਜਿਨ੍ਹਾਂ ਨੂੰ ਉਪਦੇਸ਼ ਹੋਇਆ ਸਾਰੇ ਛੜੇ ਹੋਏ ਨੇ ਸਾਰੇ ਥੋਕਾਂ ਛਲ ਹੋਇਆ ਹੋਇਆ ਉਹ ਮਸਾਂ ਵਾਲਿਆਂ ਨਾ ਜਿਹੜੇ ਆਨ ਤਿਆਗ ਕਿਹਾ ਨਾ ਹਾਂ ਆਨ ਤਿਆਗ ਜਪੋ ਹਰ ਨਾਮ ਉਹ ਜਿਹੜਾ ਤਿਆਗ ਕਰਨ ਨੂੰ ਕਿਹਾ ਉਹ ਛਲੇ ਹੋਇਆ ਹੋਇਆ ਤੁਹਾਡੇ ਨਾਲ ਇਹ ਵਛਲਾ ਭਗਤ ਵਛਲੇ ਭਗਤੀ ਤੁਹਾਡਾ ਛਲ ਦੂਰ ਕਰਕੇ ਛਲੇ ਹੋਏ ਹੋ ਤੁਸੀਂ ਇਹਨਾਂ ਦੇ ਤਾਂ ਸਾਰੇ ਹਰੀ ਛੜੀਏ ਅਵਤਾਰੇ ਛੜੀਏ ਇਹ ਅਵਤਾਰਾਂ ਦੇ ਭਗਤ ਨੇ ਸਾਰੇ ਛੜੀਏ ਨੇ ਛਲ ਕਰਕੇ ਤੁਹਾਡੇ ਨਾਲ ਛਲ ਜਿਹੜਾ ਹੁੰਦਾ ਉਹਦਾ ਨਾਲ ਕਪਸ ਵੀ ਹੁੰਦਾ ਜੇ ਕਿਸੇ ਦਰਖਤ ਦਾ ਸਿਰ ਵੱਢਦੀ ਉੱਤੇ ਨੋਣੀ ਉੱਤੋਂ ਕਪੜਦੀ ਹੈ ਨਾ ਗੰਨਾ ਉੱਤੋਂ ਕਪੜਦੀ ਹੈ ਵੱਢਦੀ ਹੈ ਤਾਂ ਉੱਤੇ ਫੇਰ ਨਹੀਂ ਵੱਧਦਾ ਗੰਨਾ ਇਹ ਗਿਆਨ ਦਾ ਜਦੋਂ ਸਿਰ ਵੱਢਦੀ ਹੈ ਕਪੜਦੀ ਹੈ ਗਿਆਨ ਨਹੀਂ ਵਰਤਾ ਉਹਦਾ ਉਹਦਾ ਬੁੱਧੀ ਅਗਲਾ ਹੀ ਸਰ ਵਰਤਾ ਬਦਲੀ ਕਿਥੋਂ ਆ ਮਾਇਆ ਚ ਫੈਲ ਜਾਂਦੀ ਹੈ ਉਹ ਸਮਝਿਆ ਨਹੀਂ ਖੁੱਟਣ ਨੂੰ ਨਹੀਂ ਵੱਧ ਸਕਦੀ ਮਾਇਆ ਤੋਂ ਪਰੇ ਨਹੀਂ ਨਿਕਲ ਸਕਦੀ ਆਕਾਸ਼ ਵੱਲੋਂ ਨਹੀਂ ਵੱਧਦੀ ਹੁੰਦੀ ਇਹ ਛੜਲੇ ਲੈ ਕਪਟੇ ਗਏ ਸਾਰੇ ਤਾਂ ਛਡਾਇਆ ਵੀ ਛੱਡ ਦੋ ਤੁਸੀਂ ਇਹਨਾਂ ਨੂੰ ਥੋੜਾ ਕਪਟ ਹੋਇਆ ਭਗਤ ਬਛਲ ਸਦਾ ਕਿਰਪਾਲ ਇਹ ਭਗਤ ਜਿਹੜਾ ਹੈ ਬਛਲ ਹੈ ਭਗਤਾਂ ਨੂੰ ਛਲ ਤੋਂ ਦੂਰ ਕਰਦਾ ਤਾਂ ਆ ਛਲ ਤੋਂ ਦੂਰ ਕੀਤੇ ਨੇ ਤਿਆਗ ਕਹਿੰਦੇ ਜਿਹੜੇ ਛਲੇ ਹੋਏ ਨੇ ਉਹ ਭਗਤ ਬਛਲ ਹੈ ਨਾਮ ਉਹਨੇ ਕਹਾਇਆ ਵੀ ਇਹਨੂੰ ਰੁਕਾਇਆ ਵੀ ਛੱਡ ਦੇਣ ਸਾਰੇ ਛਲੇ ਹੋਏ ਨੇ ਉਹ ਭਗਤ ਬਛਲ ਹੈ ਬਚਲ ਹੁੰਦਾ ਛਲ ਤੋਂ ਰਹਿਤ ਬਿਨਾ ਛਲ ਤੋਂ ਬਚਲ ਨਹੀਂ ਛਲ ਕਰ ਸਕਦਾ ਇਹਦੇ ਨਾਲ ਕੋਈ ਗੁਰਮਤਿ ਧਾਰਨੀ ਨਾਲ ਨਹੀਂ ਕੋਈ ਛਲ ਕਰ ਸਕਦਾ ਨਹੀਂ ਇਹਨੂੰ ਉਲਟੇਰਾ ਪਾ ਸਕਦਾ ਕੋਈ ਨਹੀਂ ਇਹਦੇ ਰੰਗ ਚੜਾ ਸਕਦਾ ਆਪਣਾ ਕੋਈ ਨਹੀਂ ਇਹਨੂੰ ਪੱਥਰ ਪੂਜ ਪੂਜਣ ਲਾ ਸਕਦਾ ਕੋਈ ਨਹੀਂ ਇਹਨੂੰ ਮਾਲਾ ਫੇਰਨ ਲਾ ਸਕਦਾ ਕੋਈ ਨਹੀਂ ਇਹਨੂੰ ਸਮਾਧੀ ਲਾਉਣ ਲਾ ਸਕਦਾ ਕੋਈ ਇਹ ਉਹਨਾਂ ਦੀ ਸਮਾਧੀ ਛਡਾ ਸਕਦਾ ਮਾਲਾ ਛਡਾ ਸਕਦਾ ਇਹਨੂੰ ਲਾ ਨਹੀਂ ਸਕਦਾ ਉਹਨਾਂ ਦੇ ਚੇਲਿਆਂ ਨੂੰ ਇਹ ਉਹਨਾਂ ਤੋਂ ਬਾਗੀ ਕਰ ਸਕਦਾ ਇਹਨੂੰ ਕੋਈ ਨਹੀਂ ਆਪਣੇ ਰਾਹ ਤੋਂ ਭਟਕਾ ਸਕਦਾ ਛੜ ਕਰਨਾ ਰਾਹ ਤੋਂ ਭਟਕਾ ਦੇਣਾ ਸਾਰੇ ਪੜਕਾਏ ਹੋਏ ਨੇ ਰਾਹ ਤੋਂ ਗੁਰਮਤਿ ਰਾਹ ਤੋਂ ਸਾਰੇ ਪੜਕਾਏ ਨੇ ਸੰਤਾਂ ਨੇ ਆਪਣੇ ਨਾਲ ਜੋੜ ਲੈ ਆਪਣੇ ਨਾਲ ਜੋੜ ਲੈ ਸਾਰੇ ਆਪਣਾ ਜੋੜ ਕੇ ਪਟਕਾਉਣੇ ਪੈਣਗੇ ਰਾਹ ਬੰਦ ਕਰਤਾ ਹਾਂ ਤਾਂ ਆਪਣਾ ਨਾਲ ਜੋੜਦੇ ਨੇ ਉਹਨੂੰ ਉਹਦੇ ਉਹਦੇ ਜਿਹੜਾ ਅੰਦਰ ਸੰਤ ਹੈ ਨਾ ਇੱਕ ਭਗਤ ਮੇਰੇ ਹਿਰਦੇ ਬਸਾ ਉਹਦਾ ਹਿਰਦੇ ਜੀ ਭਗਤ ਬਸਾ ਉਹਦੇ ਨਾਲ ਨਹੀਂ ਜੋੜੇ ਆਪਣਾ ਜੋੜ ਭਗਤ ਦੀ ਵਿਜਾਇ ਠੱਗਤਾ ਨੇ ਆਪਣੇ ਨਾਲ ਜੋੜ ਲੈ ਠੱਗਤਾ ਨੇ ਨੇ ਠੱਗਤਾ ਨੇ ਠੱਗ ਲੈ ਇਹੀ ਤਾਂ ਕਬਜ਼ ਹੈ ਫੁਰਕੇ ਔਰ ਕਬਜ਼ ਇਹ ਤਾਂ ਛਲ ਹੈ ਛਲ ਕਰਦਾ ਹੈ ਝੂਠ ਬੋਲ ਕੇ ਝੂਠ ਬੋਲਿਆ ਉਹਨਾਂ ਨੇ ਗੁਰਮਤ ਤੋਂ ਉਲਟ ਗੱਲਾਂ ਕਹਿ ਕੇ ਛਲ ਲਏ ਸਾਰੀ ਸਮਝ ਛਲ ਗਈ ਛਲ ਕਬਜ਼ ਦੀ ਫਸਾਈ ਹੋਈ ਹੈ ਸਮਝ ਨਹੀਂ ਬਜ਼ਾਈ ਹੋਈ ਜਵਾਬ ਦੇਣਾ ਉਹ ਵੀ ਪਾ ਸਕਦੇ ਨੇ ਵੀਡੀਓ ਬਣਾ ਕੇ ਕੌਣ ਕਹਦਾ ਨਾ ਪਾਉ ਸੈਮੀਨਾਰ ਕਰ ਸਕਦੇ ਨੇ ਉਹ ਸੰਗਤ ਵਿੱਚ ਇਕੱਠ ਕਰਕੇ ਕਰ ਸਕਦੇ ਨੇ ਗੱਲ ਕਰ ਸਕਦੇ ਨੇ ਇਹ ਇਲਜ਼ਾਮ ਲਾ ਸਕਦੇ ਨੇ ਕੋਰਟ ਵਿੱਚ ਜਾ ਕੇ ਸਾਡੇ ਖਿਲਾਫ ਕੋਰਟ ਚਲੇ ਜਾਣ ਉਹ ਵੀ ਸਾਨੂੰ ਤਾਂ ਕਹਿੰਦਾ ਹੈ ਕੋਰਟ ਫੈਸਲਾ ਕਰ ਦੂਗੀ ਆਜਨ ਸਵਾਦੀ ਗੱਲ ਦਾ ਮਦਾਨ ਚਾਹਣ ਕਿ ਮੈਨੂੰ ਕਹਿ ਦਊਗੀ ਇਹ ਉਹਨਾਂ ਦਾ ਪਰਦਾ ਫਾਸ਼ ਹੋਊਗਾ ਜਾਂ ਸੰਤ ਸਮਾਜ ਜਾਊਗਾ ਜਾਂ ਪਰਦਾ ਫਾਸ਼ ਹੋਊਗਾ ਮੈਨੂੰ ਕਹਿ ਦਊਗੀ ਹੁਣ ਆਉਂਦਾ ਦਾ ਸਹੀ ਮਦਾਨ ਚ ਬੋਲਦੇ ਕਦੇ ਅਪਰਾਧੀ ਨੇ ਬੋਲਣ ਦੀ ਅਪਰਾਧੀ ਅਪਰਾਧੀ ਨਹੀਂ ਬੋਲਦੇ ਹੁੰਦੇ ਹਾਂਜੀ ਪ੍ਰਭ ਬਖਸ਼ੰਤ ਦੀਨ ਦਿਆਲ ਭਗਤ ਬਖਸ਼ਲ ਸਦਾ ਕਿਰਪਾ ਭਗਤ ਬਖਸ਼ਲ ਸਦਾ ਕਿਰਪਾ ਪਰਮੇਸ਼ਰ ਦਾ ਭਗਤਾਂ ਨਾਲ ਛਲ ਕਪਟ ਨਹੀਂ ਕਰਦਾ ਪਰ ਕਪਟੀ ਪਰਮੇਸ਼ਰ ਦੇ ਭਗਤਾਂ ਨਾਲ ਛਲ ਕਪਟ ਕਰਕੇ ਉਹਦੇ ਨਾਲ ਤੋੜ ਲੈ ਕੇ ਆਪਣੇ ਨਾਲ ਜੋੜ ਲੈਂਦੇ ਨੇ ਅੱਲਾਹ ਪਰਮੇਸ਼ਰ ਨਾਲ ਤੋੜ ਕੇ ਆਪਣੇ ਨਾਲ ਜੋੜ ਲੈਂਦੇ ਆ ਆਪੇ ਪਰਮੇਸ਼ਰ ਬਣੇ ਨੇ ਆਪੇ ਅਵਤਾਰ ਬਣੇ ਹੋਏ ਨੇ ਆਪੇ ਸਰਗੁਣ ਬਣੇ ਹੋਏ ਨੇ ਦੇਹਧਾਰੀ ਕੋਣ ਨਿਰਗੁਣ ਬਣਾਤਾ ਆਪ ਸਰਗੁਣ ਬਣ ਗਏ ਇਹ ਛੜਨੀ ਤਾਂ ਹੋਰ ਕੀ ਹੈ ਇਹ ਤਾਂ ਛੱਡਾ ਹੋਰ ਛੱਡ ਕੀ ਹੈ ਆਪ ਸਰਗੁਣ ਬਣ ਕੇ ਨਿਰਗੁਣ ਬਣਾਤਾ ਛੱਡਾ ਹੈ ਕੀ ਹੈ ਸਾਧ ਕਰੋ ਤੁਸੀਂ ਸਰਗੁਣ ਸਾਧ ਕਰੋ ਨਿਰਗੁਣ ਹੈ ਕਦਰੀ ਤੇ ਛਾਲਾ ਪਤਾ ਤਾਂ ਉੱਥੇ ਲੱਗੂ ਨੂੰ ਹੱਥ ਖੜੀ ਤੁਹਾਡੇ ਲੱਗਦੀ ਹੈ ਕਿ ਮੇਰੇ ਲੱਗਦੀ ਹੈ ਛਾਲਾ ਦਾ ਫਰਾਦ ਵੀ ਹੈ ਜੇ ਧਰਮ ਦੇ ਨਾਂ ਤੇ ਫਰਾਡ ਕਰਨਾ ਜੇ ਜਦ ਗੈਰ ਕਾਨੂੰਨੀ ਨਹੀਂ ਕਰਦੇ ਦੁਨੀਆ ਦਾ ਭਲਾ ਨਹੀਂ ਹੋ ਸਕਦਾ ਅਪਰਾਧ ਖਤਮ ਹੋ ਜਾਣਗੇ ਜਦੋਂ ਇਹਨਾਂ ਨੇ ਇਹਨਾਂ ਨੂੰ ਹੱਥ ਪਾ ਲਿਆ ਨਾ ਇਹਨਾਂ ਦੀ ਗੱਡੀ ਨੂੰ ਹੱਥ ਪਾ ਲਿਆ ਜਿਹੜੇ ਬੜੇ ਬੜੇ ਬਣੇ ਬੈਠੇ ਨੇ ਸੰਤ ਧਾਰਮਿਕ ਉਦੋਂ ਸਾਰੇ ਹੀ ਸ਼ਾਂਤੀ ਹੋ ਜੂ ਸਾਰੀ ਦੁਨੀਆ ਸੁਭ ਹੋ ਜੂ ਇਹਨਾਂ ਦੇ ਗੱਡੀ ਨੂੰ ਤਾਂ ਕੋਈ ਪਾਉਂਦਾ ਨਹੀਂ ਦੁਨੀਆ ਸ਼ਾਂਤੀ ਹੁੰਦੀ ਹਾਂ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਿਤਪਾਲ ਅਨਾਥ ਨਾਥ ਗੋਬਿੰਦ ਗੋਪਾਲ ਗੋਬਿੰਦ ਗੋਪਾਲ ਆ ਅਨਾਥਾ ਨਾਲ ਨਾਥ ਨਾਥ ਕੋਈ ਹੈ ਹੀ ਨਹੀਂ ਇੱਥੇ ਇਹਨਾਂ ਦਾ ਨਾਥ ਹਾਲੇ ਖੁੱਲੇ ਹੋਏ ਨੇ ਜੇ ਅਨਾਥ ਆਲੇ ਖੋਲੇ ਨੇ ਤਾਂ ਨਾਥ ਫਿਰ ਆਪ ਨੇ ਨਾਥ ਬੋਲੇ ਨਹੀਂ ਹੋਏ ਸੀ ਜੇ ਅਨਾਥ ਇਹਨਾਂ ਨੇ ਅਨਾਥ ਆਲੇ ਖੋਲੇ ਨੇ ਉਹਨਾਂ ਦੇ ਨਾਥ ਆਪੇ ਨੇ ਫਿਰ ਅਨਾਥ ਨਾਥ ਗੋਬਿੰਦ ਗੋਪਾਲ ਗੋਬਿੰਦ ਗੋਪਾਲ ਇਹ ਅਨਾਥ ਦਾ ਨਾਥ ਹੈ ਅਨਾਥਾਂ ਦਾ ਨਾਥ ਉਹ ਆਪ ਜਿਹੜੇ ਅਨਾਥ ਅਨਾਥ ਨੇ ਦੂਜੇ ਨੂੰ ਅਨਾਥ ਨੇ ਜਿਹੜਾ ਗੁਰੂ ਵਾਲਾ ਉਹਦਾ ਨਾਸ ਹੁੰਦਾ ਹੀ ਨਹੀਂ ਜਿਹੜਾ ਆਪਣੇ ਮੂਲ ਨਾਲ ਜੁੜਿਆ ਉਹਦਾ ਨਾਸ ਹੈ ਹੀ ਨਹੀਂ ਅਨਾਥ ਉਹ ਹੈ ਜਿਹੜਾ ਆਪਣੇ ਗੁਰੂ ਨੂੰ ਗਿਆ ਹੋਇਆ ਜੀ ਜਿਹਨੇ ਪਰਮੇਸ਼ਰ ਨੂੰ ਜਿਹਨੇ ਸੱਚ ਤਿਆਗਤਾ ਉਹ ਅਨਾਥ ਹੈ ਸਾਰੇ ਆਦਮੀ ਸਾਰੇ ਅਨਾਥ ਨੇ ਇੱਥੇ ਕਿਸੇ ਦਾ ਕਾਰਨ ਜਿਹੜਾ ਪਰਖੀ ਉਹ ਆਪਣੀ ਕਹਿੰਦਾ ਉਹ ਨਾਥ ਹੈ ਜਿਹਨੇ ਨਾਥ ਛੱਡਿਆ ਹੋਇਆ ਹੈ ਅਸਲੀ ਨਾਥ ਜਿਹਨੇ ਛੱਡਿਆ ਹੋਇਆ ਉਹ ਆਪ ਹੀ ਅਨਾਥ ਹੈ ਅਨਾਥ ਦਾ ਬੁਲਣੇ ਤੇ ਬੇਆਸਰਾ ਹੈ ਜਿਹਦਾ ਨਾਮ ਗਿਆ ਉਹਦਾ ਕੋਈ ਹਾਲ ਨਹੀਂ ਸੰਸਾਰ 'ਚ ਜਿਹੜਾ ਜੰਮ ਦੇ ਚਾਰ ਕੇ ਫਖਿਆ ਉਹ ਅਨਾਥ ਹੈ ਜਬ ਦੇ ਜਾਲ ਚੋਂ ਛਡਾਉ ਕੌਣ ਨਾਥ ਛਡਾਊਗਾ ਮਾਲਕ ਛਡਾਊਗਾ ਮਾਲਕ ਜਿਵੇਂ ਪਸ਼ੂਆਂ ਨੂੰ ਪਸ਼ੂਆਂ ਕਾਜੀ ਹੁੰਦੇ ਨੇ ਫੜਕਾ ਦੇ ਵਿੱਚ ਅਵਾਰਾ ਪਸ਼ੂ ਆਪਣੇ ਘਰੋਂ ਜਿਹੜੀ ਫਸਲ ਵੱਢ ਜਾਣਾ ਉਹ ਕਾਜੀ ਹੁੰਦੇ ਨੇ ਜਾ ਕਾਜੀ ਹੁੰਦੇ ਨੇ ਪਸ਼ੂਆਂ ਨੂੰ ਤੇ ਮਾਲਕ ਜਾ ਕੇ ਛੜਾ ਦੇਉਂਦਾ ਆ ਕਾਂਜੀ ਆਉ ਦਿੱਤੇ ਹੋਇਆ ਇਹ ਰਾਸ਼ਨ ਤਾਂ ਤੇ ਮੰਦਾ ਹੀ ਆ ਰਾਸ਼ਨ ਤਾਂ ਕਾਂਜੀ ਵਾਲੇ ਵੀ ਪਾਉਂਦੇ ਨੇ ਉੱਥੇ ਪਰ ਨੂੰ ਭੁੱਖਾ ਨਹੀਂ ਮਾਰਦੇ ਜੇ ਮਾਲਕ ਆਉਂਦਾ ਕੋਈ ਨਾ ਹੁੰਦਾ ਛੜਾ ਕੇ ਲੈ ਜਾਂਦਾ ਆਪਣਾ ਚੱਲ ਇਹਦਾ ਸਾਰੇ ਕਾਂਜੀ ਆਉ ਦਿੱਤੇ ਹੋਏ ਨੇ ਆਸ ਅਵਾਰਾ ਇਹ ਅਵਾਰਾ ਪਸ਼ੂ ਨੇ ਸਾਰੇ ਹੀ ਔਰ ਜਿਹੜੇ ਆਵਾਰਾ ਰਹਿਣ ਆਵਾਰਾ ਪਸ਼ੂਆਂ ਦੇ ਮਾਲਕ ਨੇ ਜਿਹੜੇ ਕਹਿੰਦੇ ਨੇ ਕਾਂਜੀ ਉਹ ਤੋਂ ਨਾ ਜਾਣ ਉਹ ਗੁਰੂ ਬਣੇ ਹੋਏ ਨੇ ਇੱਥੇ ਇਹਨਾਂ ਦੀ ਕਮਾਈ ਉਹੀ ਖਾਂਦੇ ਨੇ ਹਾਂਜੀ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਿਤਪਾਲ ਅਨਾਥ ਨਾਥ ਗੋਬਿੰਦ ਗੋਪਾਲ ਗੋਬਿੰਦ ਗੋਪਾਲ ਅਨਾਥ ਨਾਥ ਹੈ ਉਹ ਗੋਬਿੰਦ ਗੋਪਾਲ ਅੰਦਰ ਹੈ ਨਾਥ ਸਾਡੇ ਨਾਥ ਤਾਂ ਅੰਦਰ ਹੈਗਾ ਪਰ ਉਹਨੂੰ ਤਾਂ ਨਾਲ ਹੁੰਦਾ ਨਹੀਂ ਇਹ ਤਾਂ ਬਾਹਰ ਨਾਥ ਹੀ ਬੈਠਾ ਬਾਹਰ ਗੁਰੂ ਹੀ ਬੈਠਾ ਅੰਦਰ ਮਾਤਾ ਪਿਤਾ ਹੈਗਾ ਗੁਰਦੇਵ ਮਾਤਾ ਗੁਰਦੇਵ ਪਿਤਾ ਪਰ ਉਹਨੂੰ ਮਾਤਾ ਪਿਤਾ ਤਾਂ ਮੰਨਦਾ ਨਹੀਂ ਤਾਂ ਨਾਥ ਹੈ ਅਸਲੀ ਮਾਤਾ ਪਿਤਾ ਤਿਆਗਿਆ ਹੋਇਆ ਨਕਲੀ ਬਣਾਈ ਬੈਠੇ ਨਾ ਬੜੇ ਨਹੀਂ ਸਕਦਾ ਨਕਲੀ ਨੂੰ ਸਰਕਾਰ ਨਹੀਂ ਮੰਨਦੀ ਹੁੰਦੀ نقلی بناؤ گے کہاں سرکار نے تو درگاہ نہیں نہ قبول ہے کہا ہو نقلی نقلی درگاہ قبول نہیں ایتھے قبول ہے ایتھے قبول ہے وہ ایتھے ہی رہوں گا پھر وہ جڑا درگاہ قبول ہے وہ یہ منتا نہیں جنا جا درگاہ قبول ہے جڑا درگاہ قبول نہیں انہوں نے منتا نہ پھر اناج ہے اصل چ ناس ہے جی ہاں جی ਆਦ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਆਦ ਪੁਰਖ ਕੌਣ ਹੈ ਗੋਬਿੰਦ ਗੋਪਾਲ ਕੌਣ ਹੈ ਆਦ ਪੁਰਖ ਹੈ ਗੋਬਿੰਦ ਗੋਪਾਲ ਦੀ ਗਾਹਾਂ ਤੇ ਗੋਬਿੰਦ ਗੋਪਾਲ ਕੌਣ ਹੈ ਉਹ ਆਦ ਪੁਰਖ ਹੈ ਉਹ ਆਹੀ ਬ੍ਰਹਮੇ ਹੈ ਆਦ ਪੁਰਖ ਹੋਰ ਕੌਣ ਹੈ ਨਾਥ ਹੈ ਦਾ ਬ੍ਰਹਮ ਲੀਨ ਹੋਣਾ ਹੈ ਨਾ ਆਖਰ ਬ੍ਰਹਮ ਲੀਨ ਹੈ ਹੁਣ ਨਾਥ ਹੈ ਦਾ ਆਦ ਪੁਰਖ ਕਾਰਨ ਕਰਤਾ ਆਦ ਪੁਰਖ ਹੈ ਆਦਪੁਰਖ ਪੁਰਖ ਹੈ ਪਹਿਲਾਂ ਤੋਂ ਲੈ ਕੇ ਤੇ ਕਾਰਨ ਤਕਾਰ ਇਹ ਮਾਨੂੰ ਅਗਲ ਦੇ ਰਿਹਾ ਨਾ ਆਦਪੁਰਖ ਪੁਰਖ ਅੱਲਾ ਗੁਰਦੇ ਬੈਠਾ ਜਿਹੜਾ ਪੁਰਖ ਹੈ ਆਸ ਤੋਂ ਲੈ ਕੇ ਚਲੇ ਆਉਂਦਾ ਜਦੋਂ ਸ੍ਰਿਸ਼ਟੀ ਚੱਲੀ ਹੈ ਉਦੋਂ ਤੋਂ ਪੁਰਖ ਹੈ ਕਾਰਨ ਕਰਤਾਰ ਕਰਤਾਰ ਵੀ ਹੋਈ ਹੈ ਕਾਰਨ ਵੀ ਸ੍ਰਿਸ਼ਟੀ ਵੀ ਤਾਂ ਹੀ ਪੈਦਾ ਹੋਈ ਉਹਦੇ ਕਰਕੇ ਕਾਰਨ ਵੀ ਹੋਈ ਹੈ ਦੋ ਇੱਛਾ ਜੋ ਹੋ ਜਾਂਦਾ ਨਾ ਇਹ ਦੋ ਹਿੱਸਿਆਂ ਹੋ ਜਾਂਦਾ ਆਪ ਉਪਦੇਸ਼ ਤੇ ਸਮਝੇ ਆਪਣੇ ਮਨ ਨੂੰ ਆਪੇ ਸਮਝਾਉਣਾ ਆਪ ਉਪਦੇਸ਼ ਤੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਹੈ ਨਹੀਂ ਐ ਸਰ ਕਾਹਨ ਸਰਕਾਰ ਹਾਂਜੀ ਭਗਤ ਜਨਾ ਕੇ ਪ੍ਰਾਣ ਆਧਾਰ ਭਗਤ ਜਨਾ ਕੇ ਪ੍ਰਾਣ ਆਧਾਰ ਜਿਹੜੇ ਭਗਤ ਜਲਦੇ ਜੇ ਮਨ ਇਹਦਾ ਭਗਤ ਹੋ ਜਾਂਦਾ ਤਾਂ ਪ੍ਰਾਣ ਆਧਾਰ ਹੀ ਆ ਸਾਹ ਉਹੀ ਲੈਂਦਾ ਹੋਰ ਕੌਣ ਲੈਂਦਾ ਭਗਤ ਜਨ ਉਹਨੂੰ ਪ੍ਰਾਣ ਆਜ਼ਾਦ ਮੰਨਦੇ ਨੇ ਆਸਪੁਰ ਨੂੰ ਜਿਹੜਾ ਸਾਹ ਲੈਂਦਾ ਉਹੀ ਪ੍ਰਾਣ ਆਧਾਰ ਹੈ ਸਰੀਰ ਕਰਕੇ ਪ੍ਰਾਣ ਤਾਂ ਸਰੀਰ ਤੇ ਨੇ ਪ੍ਰਾਣੀ ਸਰੀਰ ਵਾਲੇ ਨੂੰ ਇਹ ਕਿਹਾ ਹੋਇਆ ਕਿ ਜੀਵ ਪ੍ਰਾਣੀ ਹੈ ਤਾਂ ਪ੍ਰਾਣ ਆਧਾਰ ਕੌਣ ਹੈ ਸਾਹ ਕੌਣ ਲੈਂਦਾ ਸਾਹ ਲੈਂਦੀ ਸਭ ਲਵਾਇਆ ਉਸ ਤੇ ਸੁਈਆ ਹੋਣਾ ਇਹ ਪਾਕਿਸਤਾਨ ਤੇ ਨਹੀਂ ਲੱਗੇ ਜਾਣੇ ਸੂਈ ਜੋ ਜੋ ਜਪੇ ਸੋ ਹੋਏ ਪਨੀਤ ਭਗਤੀ ਭਾਏ ਲਾਵੇ ਮਨ ਹੀ ਜੋ ਜੋ ਜਪੇ ਸੋ ਹੋਏ ਪਨੀਤ ਜਿਹੜਾ ਜਿਹੜਾ ਇੰਨੀ ਗੱਲ ਸਮਝ ਲੈਂਦਾ ਨਾ ਅੰਦਰ ਬਾਹਰ ਲਈ ਨਾਠ ਵਾਲੀ ਆਦਪੁਰ ਖਾਲੀ ਉਹ ਹੋ ਜਾਂਦਾ ਆਤਮ ਗਿਆ ਨਹੀਂ ਹੈ ਆਤਮ ਗਿਆ ਨਹੀਂ ਹੈ ਆਪ ਨਾਥ ਆਪੇ ਨਾਥ ਹੈ ਜੋ ਜੋ ਜਪੇ ਸੋ ਹੋਏ ਪੁਨੀਤ ਭਗਤੀ ਪਾਏ ਲਾਵੇ ਮਨ ਹੀਤ ਭਗਤ ਪਾਏ ਲਾਵੇ ਮਨ ਹੀਤ ਭਗਤੀ ਦੀ ਭਾਵਨਾ ਭਗਤੀ ਦੀ ਭੁੱਖ ਹੈ ਚੱਲ ਹੁੰਦਾ ਹੈ ਤਾਂ ਮਨ ਵੀ ਮਨ ਇਹ ਸਮਝਦਾ ਵੀ ਮੇਰੇ ਹਿੱਤ ਵਿੱਚ ਹੈ ਜੇ ਭਗਤੀ ਦੀ ਭੁੱਖ ਲੱਗ ਜਵੇ ਤਾਂ ਮਨ ਇਹ ਸਮਝਦਾ ਵੀ ਇਹ ਮੇਰਾ ਹੀ ਭਲਾ ਹੈ ਭਲਾ ਤੋਂ ਬਿਨਾ ਭੁੱਖ ਨਹੀਂ ਲੱਗਦੀ ਭਗਤੀ ਭੁੱਖ ਨਹੀਂ ਬਣਦੀ ਜਿੰਨਾ ਚਿਰ ਅਸੀਂ ਉਹਨੂੰ ਆਪਣੇ ਭਲੇ ਭਲੇ ਵਾਸਤੇ ਨਾ ਬੁਝੀਏ ਜੇ ਅਸੀਂ ਨੁਕਸਾਨਦਾਇਕ ਬੰਦੀਆਂ ਭਗਤੀ ਨੂੰ ਭੁੱਖ ਨਹੀਂ ਲੱਗਦੀ ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਹਮ ਨਿਰਗੁਣਿਆਰ ਅਸੀਂ ਨਿਰਗੁਣ ਯਾਰ ਹਾਂ ਦੇਖੋ ਇੱਥੇ ਨਿਰਗੁਣ ਵਰਤੇ ਹੋ ਸਰਗੁਣ ਵਰਤੀ ਬੈਠੇ ਨਾਮ ਨਿਰਗੁਣ ਯਾਰ ਉਹ ਨਿਰਗੁਣ ਦੇ ਵਰਤਦੇ ਨੇ ਗੁਰਬਾਣੀ ਵਰਤੀ ਉਹ ਸਰਗੁਣ ਵਰਤਦੇ ਨੇ ਨਿਰਗੁਣ ਯਾਰ ਦੀ ਅਜਾਨ ਦੀ ਅਜਾਨ ਜਿਨ੍ਹਾਂ ਤੇ ਛਡਾਈ ਸੀ ਨਾ ਅਵਰ ਕਾਜ ਆਨ ਪਿਆਗ ਅਨਮਤਾਂ ਵਾਲਿਆਂ ਨੇ ਉਹਨਾਂ ਨੂੰ ਸਰਗੁਣ ਬਣਿਆ ਗੁਰਬਾਣੀ ਨਿਰਗੁਣ ਗੁਣ ਮੰਨਦੀ ਹੈ ਉਹ ਤਾਂ ਛਡਾਇਆ ਸੀ ਉਹਨੂੰ ਉਹ ਤਾਂ ਦੇਹਧਾਰੀ ਨੂੰ ਸਰਵਣ ਮੰਨਦੀ ਹੈ ਗੁਰਬਾਣੀ ਦੇ ਸਰਵਣ ਮੰਨਦੀ ਹੈ ਉੱਠੀ ਪੜਾਈ ਪੜਾਈ ਹੋਈ ਉਹਨਾਂ ਦੀ ਹਮਨੇ ਕੋਣ ਯਾਰ ਨੀਜ ਨਾਨਕ ਤੁਮਰੀ ਸਰਨ ਆਪ ਦੇ ਵਿੱਚ ਸਾਰੇ ਹੀ ਆਉਂਦੇ ਇੱਕੋ ਹੀ ਵਰਣ ਹੈ ਹੁਣ ਚਾਰੇ ਵਰਣ ਨਹੀਂ ਹੈ ਪਰ ਉਹਨਾਂ ਨੇ ਇੱਕ ਵਰਣ ਤੇ ਚਾਰ ਵਰਣ ਬਣਾ ਲਏ ਉਹਨਾਂ ਦਾ ਨੀਜ ਫਿਰ ਚੌਥਾ ਐਸਾ ਨੀਜ ਨੇ ਉਹਨਾਂ ਦੇ ਤਾਂ ਇੱਥੇ ਛਤਰੀ ਬੈਸ ਖਤਰੀ ਹੋਵੇ ਬ੍ਰਾਹਮਣ ਹੋਵੇ ਸ਼ੂਦਰ ਹੋਵੇ ਵੈਸਾ ਰੇਡੀ ਚ ਉਹਨਾਂ ਦਾ ਸਾਰਾ ਸਿਸਟਮ ਹੀ ਉਸ ਕਰਤਾ ਬੀਜ ਕੇ ਬੀਜ ਕੇ ਸਾਰਾ ਸਿਸਟਮ ਚਾਰੇ ਵਰਣ ਉਸ ਕਰਤੇ ਸਾਰੇ ਰੀਜ ਨੇ ਉਹ ਤਾਂ ਪਹਿਲਾਂ ਹੀ ਕਰਤੇ ਸੀ ਖਸਮ ਬਸਾਰੇ ਤੇ ਕਬਜ਼ਾ ਤੇ ਨਾਨਕ ਨਾਲ ਬਹੁਤ ਸੁਣਾਉਂਦਾ ਨਾਨਕ ਕਹਿੰਦਾ ਜਿਹੜਾ ਖਸਮ ਨੂੰ ਬਸਾਰ ਦਵੇ ਸੱਚ ਨੂੰ ਜਿਹੜਾ ਭੁੱਲ ਜੇ ਸੱਚ ਖਤਮ ਜਿਹੜੀ ਮਤ ਸੱਚ ਨੂੰ ਭੁੱਲੀ ਹੋਈ ਹੈ ਉਹ ਕਬਜ਼ਾਤ ਹੈ ਕਟਿਆ ਜਾਤ ਹੈ ਉਹਦੀ ਕਟਿਆ ਜਾਣਕਾਰੀ ਜਾਤ ਉਸੇ ਜਾਣਕਾਰੀ ਹੁੰਦੀ ਹੈ ਉਹਦਾ ਗਿਆਨ ਗਿਆ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਕਟਿਆ ਜਾਤ ਹੈ ਉਹਦੀ ਖਸਮ ਸਾਰੇ ਤੇ ਕੰਮ ਜਾਤ ਕਬ ਜਾਣਕਾਰੀ ਹੈ ਜਾਂ ਤਾਂ ਉਹਦੇ ਜਾਣਕਾਰੀ ਹੈ ਨਾਨਕ ਹੈ ਬਾਜ ਸਨਾਤ ਨਾਮ ਜਿਹਦੇ ਕੋਲ ਹੈ ਜੀ ਸਾਰੇ ਦੀ ਜੀ ਇਹ ਸੰਸਾਰ ਦੇ ਵਿੱਚ ਰਹਿਣ ਵਾਲੇ ਸਾਰੇ ਨੀਚ ਨੇ ਸੱਚਖੰਡ ਦੇ ਰਹਿਣ ਵਾਲੇ ਸਾਰੇ ਉੱਚ ਨੇ ਪਰ ਇੱਥੇ ਉੱਚ ਨੀਚ ਦੀ ਦੋ ਕੈਟਾਗਰੀਆਂ ਕਰ ਮਨ ਮੁਖ ਨੇ ਨੀਚ ਨੇ ਗੁਰੂ ਗੁਰਮੁਖ ਨੇ ਉੱਚ ਨੇ ਗੱਲ ਕਰ ਉਹਨਾਂ ਦਾ ਸਾਰੇ ਤੋਂ ਸਤਿਕਾਰ ਸਿਮਰੀ ਸਰ ਇੱਕੋ ਹੀ ਲਾਈਨ ਤੁਮਰੀ ਸਰਬ ਪੁਰਖ ਭਗਵਾਨ ਇਸ ਕਰਕੇ ਆਪਣੇ ਕੋਲ ਆ ਸਿੱਖਿਆ ਜਾਨ ਤੁਮਰੀ ਸ਼ਰਨ ਪੁਰਖ ਪ੍ਰਦਾਨ ਹੈ ਪੁਰਖ ਪ੍ਰਦਾਨ ਤੇਰੀ ਪੁਰਖ ਭਗਵਾਨ ਪੁਰਖ ਭਗਵਾਨ ਦੇਖੋ ਪੁਰਖ ਹੈ ਭਗਵਾਨ ਆਦਮੀ ਭਗਵਾਨ ਹੋ ਸਕਦਾ ਕ੍ਰਿਸ਼ਨ ਨੂੰ ਵੀ ਵੈਸੇ ਭਗਵਾਨ ਕਹਿੰਦੇ ਭਗਵਾਨ ਦਾ ਅਰਥ ਹੈ ਭਗਵਾਨ ਹੁੰਦਾ ਤੁਮਰੀ ਸ਼ਰਨ ਪੁਰਖ ਭਗਵਾਨ ਭਗਵਾਨ